ਸ਼ਲੋਕ ਸਰਗੁਣ ਨਿਰਗੁਣ ਰੰਕਾਰ ਸੁਣ ਸਮਾਧੀ ਆਪੇ ਆਪਨ ਕੀਆ ਨਾਨਕ ਆਪੇ ਹੀ ਫਿਰ ਜਾਪੇ ਅਸ਼ਟਪਦੀ ਜਬ ਆਕਾਰ ਕਛ ਨਾਮ ਦ੍ਰਿਸ਼ਟੇ ਤਾ ਪਾਪੁਨ ਤਬ ਕਹਤੇ ਹੋਤਾ ਜਬ ਧਾਰੀ ਆਪਨ ਸੁਨ ਸਮਾਧੇ ਤਬ ਬੈਰ ਵਿਰੋਧ ਕਿਸ ਸੰਗ ਕਮਾਦੇ ਜਬ ਇਸ ਕਾ ਵਰਨ ਚਿਹ ਨ ਜਾਪਤ ਤਬ ਹਰਖ ਸੋਕ ਕਿਸਹਿ ਵਿਆਪਤ ਜਬ ਆਪਣੇ ਆਪ ਆਪ ਪਾਰ ਬ੍ਰਹਮ ਤਬ ਮੋਹ ਕਹਾ ਕਿ ਹੋਵਤ ਭਰਮ ਆਪਨ ਖੇਲ ਜਾ ਨਾਨਕ ਕਰਨੈ ਹਾਰ ਨ ਦੂਜਾ ਜਬ ਹੋਵਤ ਪ੍ਰਭ ਕੇਵਲ ਤਨੀ ਤਾ ਬੰਧ ਮੂਦ ਕਹੋ ਕਿਸ ਕਉ ਗਨੀ ਜਬ ਏਕ ਹੈ ਹਰਿ ਅਗ ਅਪਾਰ ਤਬ ਨਰਗ ਸੁਰ ਕਹੋ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਾਹ ਸੁਭਾਏ ਤਬ ਸਿਵ ਸਖਤ ਕਹੋ ਕਿਤ ਠਾਇ ਜਬ ਆਪ ਹੈ ਆਪੇ ਆਪਣੀ ਜੋਤ ਤਰੈ ਤਬ ਕਮਨ ਨਿਡਾਰ ਕਮਨ ਕਤ ਡਰੈ ਆਪਨ ਚਲਤੇ ਆਪ ਕਰਨ ਹਾਰ ਨਾਨਕ ਠਾਕੁਰ ਅਗਮ ਅਪਾਰ ਅਵਨਾਸੀ ਸੁਖ ਆਪਣੇ ਆਸਨ ਕਹ ਜਨਮ ਮਰਨ ਕਹੋ ਕਹਾ ਬਿਨਾਸਨ ਜਾ ਪੂਰਨ ਕਰਤਾ ਪ੍ਰਸੋਏ तब जम की त्रास कहो हो किस होए जब अविगत अगोचर प्रभ एका तब चित्रगुप्त किस पूछत लेखा जब नाथ निरंजन गोचर गाते तब कौन छुटे कौन बंधन बाधे अपने आप आप ही अचरजा नानक आपन रूप आप ही ऊपर जा जहां निर्मल पुरख पुरख पति होता तहा बिन मैल हो क्या धोता ਜਹਾਂ ਨਿਰੰਜਨ ਨਿਰੰਕਾਰ ਨਿਰਮਾਨ ਤਾ ਕੌਣ ਕੋ ਮਾਨ ਕੌਣ ਅਭਿਮਾਨ ਜਹ ਸਰੂਪ ਕੇਵਲ ਜਗਦੀਸ਼ ਤਾ ਛਲ ਛਿੱਤਰ ਲਗ ਕਹੋ ਕੀਸ ਜਹ ਜੋਤਿ ਸਰੂਪੀ ਜੋਤਿ ਸੰਗ ਸਮਾਵੈ ਤਾ ਕਿਸੈ ਭੂ ਕਮਨ ਤ੍ਰਿਪਤਾਵੈ ਕਰਨ ਕਰਾਵਨ ਕਰਨੈ ਹਾਰ ਨਾਨਕ ਕਰਤੇ ਕਾ ਨਾਹਿ ਸੁਮਾਰ ਜਬ ਆਪਣੀ ਸੋਭਾ ਆਪਨ ਸੰਗ ਬਨਾਈ ਤਬ ਕਮਨ ਬਾ ਮਾਏ ਬਾਪ ਮਿੱਤਰ ਸੁਧ ਭਾਈ ਜਾਂ ਸਰਬ ਕਲਾ ਆਪਹਿ ਪਰਵੀਨ ਤਹ ਬੇਦਕ ਦੇਵ ਕਹਾ ਗੋਚੀਨ जब अपने आप आप उतारै तो सगन अब सगन कहा विचारै जा आपन ऊज आपन आप नेरा ता कौन ठाकुर कौन कहिया चेरा बिस्मन बिस्म रहे बिस्माद नानक अपनी गत जन हो आपे जा अछल अछेद भे समाया ऊहा किसे व्याप दी माया आपस को आप है आदेश जो गुण का नाही प्रवेश जहा एक है एक एक भगवंता ता कौन चिंत किस लागै चिंता ਬੈਠਾ ਆਪਣੇ ਆਪ ਆਪ ਬਦਿਆ ਰਹਾ ਤਾਂ ਕੌਣ ਕਥਾ ਕੌਣ ਸੁਣਨੈ ਹਾਰਾ ਬਹੁ ਬੇਅੰਤ ਪੂਛਤੇ ਊਚਾ ਨਾਨਕ ਆਪਸ ਕੋ ਆਪਹਿ ਪਹੁੰਚਾ ਜਾਇ ਆਪ ਰਚਿਓ ਪਰਪੰਚ ਘਾਰ ਤਿਹੋ ਗੁਣ ਮੈਂ ਕੀਨੋ ਵਿਸਥਾਰ ਪਾਪ ਪੁੰਨ ਤਹ ਭਈ ਤਹ ਭਈ ਕਹਾਵਤ ਕੋ ਨਰਕ ਕੋ ਸੁਰਗ ਬੰਛਾਵਤ ਆਲ ਜਾਲ ਮਾਇਆ ਜੰਜਾਲ ਹੋ ਮੈਂ ਬਹੁ ਪਰਮ ਪੈ ਭਾਰ ਦੁਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀਓ ਬਖਿਆਨ ਆਪਨ ਖੇਲ ਆਪ ਕਰਿ ਦੇਖੈ ਖੇਲ ਸੰਕੋਚੈ ਤੋ ਨਾਨਕ ਏਕੈ ਜਹ ਅਵਿਗਤ ਭਗਤਾ ਆਪੇ ਜਹ ਪਸਰੈ ਪਾਸਾਰ ਸੰਤ ਪ੍ਰਤਾਪੇ ਦੁਹੁ ਪਾਖ ਕਾ ਆਪਹਿ ਧਨੀ ਉਨਕੀ ਸੋਭਾ ਉਨਹੁ ਬਣੀ ਆਪਹਿ ਕਉਤ ਕਰੈ ਅੰਧ ਜੋਜ ਆਪ ਰਸ ਭੋਗਣ ਨਿਰਜੋਗ ਜਿਸ ਭਾਵੈ ਤਿਸ ਆਪਣ ਨਾਏ ਲਾਵੈ ਜਿਸ ਭਾਵੈ ਤਿਸ ਖੇਲ ਖਿਲਾਵੈ ਦੇਸ ਮਾਰ ਅਥਾ ਅਗਣਤ ਲੈ ਜੋ ਬੁਲਾਵਹੁ ਤਿਉ ਨਾਨਕ ਦਾਸ ਬੋਲੇ